ਅਥ ਮਦੋਦਰੀ ਸਮੋਦ ਬਬੀਛਨ ਕੋ ਲੰਕਰ ਆਜ ਦੀਵੋ ਸੀਤਾ ਮਿਲਬੋ ਕਥਨੰ ਸਵਈਆ ਚੰਦ ਇੰਦਰ ਡਰਾਕਲ ਥੋ ਜੇ ਕੇ ਡਰ ਸੂਰ ਚੰਦਰੂ ਤੋ ਭੈ ਪੀਤੋ ਲੂਟ ਲਿਓ ਤਨ ਜਾਉਣ ਤਨੇਸ ਕੋ ਬ੍ਰਹਮੋ ਤੋ ਚਿਤ ਮੋ ਨਾ ਨਿਥੀਤੋ ਇੰਦਰ ਸੇ ਭੂਤ ਅਨੇਕ ਡਰੈ ਇਹ ਸੋ ਫਿਰ ਕਹਿ ਗ੍ਰਹਿ ਜਾਤ ਨਾ ਜੀਤੋ ਸੋਰਣ ਆਜ ਭਲੈ ਰਗੁਰਾਜ ਸੋ ਜੁਧ ਸੋ ਅੰਬਰ ਕੈ ਸੀਏ ਜੀਤੋ ਹਲਕਾ ਛੰਦ ਝਟਪੜ ਸੈਣ ਖਟਪੜ ਭਾਜੇ ਝਟਪੜ ਜੁਜਿਓ ਲਖ ਰਣ ਰਾਜੇ ਛਟਪੜ ਭਾਜੇ ਅਟਪੜ ਸੂਰੰ ਝਟਪੜ ਬਿਸਰੀ ਪਟ ਘਟ ਹੂਰੰ ਝਟਪੜ ਪੈਠੇ ਖਟਪੜ ਲੰਕੰ ਰਣ ਤਜ ਸੂਰੰ ਸਾਰ ਧਰ ਬੰਕੰ ਚਲ ਹਲ ਬਾਰੰ ਨਰ ਬਰਨੈਣੰ ਤਕ ਤਕ ਉਚਰੇ ਪਖ ਪਖ ਬੈਣੰ ਨਰ ਬਰ ਰਾਮ ਬਰ ਨਰ ਮਾਰੋ ਝਟਪੜ ਬਾਹੰ ਕਟ ਕਟ ਡਾਰੋ ਕਾਬ ਸਭ ਭਾਜੇ ਰਖ ਰਖ ਪ੍ਰਾਣੰ ਖਟਪੜ ਮਾਰੇ ਝਟਪੜ ਬਾਣੰ ਚਰਪਟ ਰਾਣੀ ਸਟਪਟ ਧਾਈ ਰਟਪਟ ਰੋਵਤ ਅਟਪਟ ਆਈ ਚਟਪਟ ਲਾਗੀ ਅਟਪਟ ਪਾਇੰ ਨਰਬਰ ਨਿਰਖੇ ਰਗਵਰ ਰਾਇੰ ਛਟਪਟ ਲੋਟਾਂ ਅਟਪਟ ਤਰਨੀ ਕਸ ਕਸ ਰੋਵੈ ਬਰ ਨਰਬਰਨੀ ਪਟਪਟ ਡਾਰੈ ਅਟਪਟ ਕੇ ਸੰਗ ਬਟ ਹਰਿ ਕੂਕੈ ਨਟਵਰ ਭੇਸੰ ਚਟਪਟ ਜੀਰੰਗ ਅਟਪਟ ਪਾਰੈ ਧਾਰ ਕਰ ਤੂਮੰਗ ਸਰਬਰ ਡਾਰੈ ਸਟਪਟ ਲੋਟੈ ਖਟਪਟ ਭੂਮੰਗ ਝਟਪਟ ਚੂਰੈ ਘਰ ਹਰ ਘੂਮੰਗ ਰਸਾਵਲ ਚੰਦ ਜਬੈ RAM ਦੇਖੈ ਮਹਾ ਰੂਪ ਲੇਖੈ ਰਹੀ ਨਿਆਇ ਸੀ ਸੰਗ ਸਬੈ ਨਾਰੀ ਸੰਗ ਲਖੈ ਰੂਪ ਮੋਹੀ ਫਿਰੀ RAM ਦੋਹੀ ਦਹੀ ਤਾਹੇ ਲੰਕਾ ਜਿਮੰਗ ਰਾਜ ਟੰਕਾ ਕਿਰਪਾ ਦ੍ਰਿਸ਼ਟ ਪੀਨੇ ਤਰੇ ਨੇਤਰ ਕੀਨੇ ਚਰੈ ਬਾਰ ਐਸੇ ਮਹਾ ਮੇਘ ਜੈਸੇ ਛਕੀ ਪੇਖ ਨਾਰੀ ਸਰੰਗ ਕਾਮ ਮਾਰੀ ਵਿਧੀ ਰੂਪ ਰਾਮੰ ਮਹਾ ਧਰਮ ਤਾਮੰ ਤਜੀ ਨਾਥ ਪ੍ਰੀਤੰ ਚੁਭੇ ਰਾਮ ਚੀਤੰ ਰਹੀ ਜੋਰਣੈਣੰ ਕਹੈ ਮਦ ਵੈਣੰ ਸਿਆਨਾਥ ਨੀਕੇ ਹਰੈ ਹਾਰ ਜੀ ਕੇ ਲਏ ਜਾਤ ਚਿਤੰ ਮਨੋ ਚੋਰ ਬਿਤੰ ਸਭੈ ਪਾਏ ਲਾਗੋ ਪਤੰਗ ਦ੍ਰੋਹ ਤਿਆਗੋ ਲਗੀ ਤਾਏ ਪਾਇੰ ਸਭੈ ਨਾਰੀ ਆਇੰ ਮਹਾਰੂਪ ਜਾਣੇ ਚਿਤੰ ਚੋਰ ਮਾਨੇ ਚੁਬੇ ਚਿਤ੍ਰ ਐਸੇ ਸਤੰ ਸਾਇਕ ਐਸੇ ਲਗੋ ਹੇਮ ਰੂਪੰ ਸਭੈ ਭੂਪ ਭੂਪੰ ਰੰਗੇ ਰੰਗ ਨੈਣੰ ਛਕੇ ਦੇਵ ਗੈਣੰ ਜਿਨੈ ਏਕ ਬਾਰੰ ਲਖੇ ਰਾਵਣਾਰੰ ਰਹੀ ਮੋਤ ਵੈ ਕੈ ਲੁਭੀ ਦੇਖ ਕੈ ਕੈ ਛਕੀ ਰੂਪ ਰਾਮ ਗਏ ਭੂਲ ਤਾਮ ਕਰਿਓ ਰਾਮ ਬੋਧੰ ਮਹਾ ਜੁਦ ਜੋਦੰ ਰਾਮ ਬਾਚ ਮਦੋਦਰੀ ਪ੍ਰਾਤਰ ਸਾਵਲ ਛੰਦ ਸੁਨੋ ਰਾਜ ਨਾਰੀ ਕਹਾ ਭੂਲ ਮਾਰੀ ਚਿਤੰ ਚਿਤ ਕੀ ਜੈ ਪੁਨਰ ਦੋਸ ਦੀ ਜੈ ਮਿਲੈ ਮੋਹਿ ਸੀਤਾ ਚਲੈ ਧਰਮ ਗੀਤਾ ਪਠਿਓ ਪਉਨ ਭੂਤੰ ਹੁਤੋ ਵਗਰ ਦੂਤੰ ਚਲਿਓ ਧਾਏ ਕਹਿ ਕਹਿ ਸਿਆ ਸੋਧ ਲੈ ਕਹਿ ਹੁਤੀ ਬਾਗ ਮਾਹੀ ਤਰੇ ਬ੍ਰਿਥ ਛਾਈ ਪਰਿਉ ਜਾਏ ਪਾਇੰ ਸੁਨੋ ਸੀ ਮਾਇੰ ਰਿਪੰਗ ਰਾਮ ਮਾਰੇ ਖਰੇ ਤੋਹੇ ਦੁਆਰੇ ਚਲੋ ਵੇਗ ਸੀਤਾ ਜਹਾਂ ਰਾਮ ਜੀਤਾ ਸਵੈ ਸਤਰ ਮਾਰੇ ਭੁੰਗ ਭਾਰ ਉਤਾਰੇ ਚਲੀ ਮੋਦ ਕਹਿ ਕਹਿ ਹਨੂ ਸੰਗ ਲੈ ਕੈ ਸਿਆ ਰਾਮ ਦੇਖੇ ਉਹੀ ਰੂਪ ਲੇਖੇ ਲਗੀ ਆਨ ਪਾਇੰ ਲਖੀ ਰਾਮ ਰਾਇੰ ਕਹਿਓ ਕੌਲ ਨੈਨੀ ਬਿਦੰਗ ਬਾਗ ਬੈਨੀ ਤਸੋ ਅਗ ਮਦੰਗ ਤਬੈ ਹੋਏ ਸੁਦੰਗ ਲਈ ਮਾਨਸੀ ਸੰਗ ਰਤਿਓ ਪਾਵਕੀ ਸੰਗ ਗਈ ਪੈਠ ਐਸੇ ਕਨੰਗ ਬਿਜ ਜੈਸੇ ਸੁਰਤੰਗ ਜੇਮ ਗੀਤਾ ਮਿਲੀ ਤੇਮ ਸੀਤਾ ਧਸੀ ਜਾਏ ਕਹਿ ਕਹਿ ਕੱਢੀ ਕੁੰਦਨ ਹੋਇ ਕਹਿ ਕਰੈ RAM ਲਾਈ ਕਵੰਕ੍ਰਿਤ ਗਾਈ ਸਭੋ ਸਾਧ ਮਾਨੀ ਤਿਹੂ ਲੋਗ ਜਾਨੀ ਭਜੇ ਜੀਤ ਵਾਜੇ ਤਬੈ RAM ਗਾਜੇ ਲਈ ਜੀਤ ਸੀਤਾ ਮਹਾ ਸੁਬਰ ਗੀਤਾ ਸਵੈ ਦੇਵ ਹਰਖੇ ਨਭੰ ਪੋਹ ਬਰਖੇ ਇਤ ਸ੍ਰੀ ਵਿਚਿਤ੍ਰ ਕੇ RAM ਅਵਤਾਰ ਭਵੀਚਨ ਕੋ ਲੰਕਾ ਕੋ ਰਾਜ ਦੀਵੋ ਮਦੋਦਰੀ ਸਮੋਦ ਕੀ ਬੋ ਸੀਤਾ ਮਿਲ ਬੋ ਧਿਆਇ ਸਮਾਪਤਮ ਅਥ ਬੁਰੀ ਕੋ ਬੋ ਕਥਨ ਸਾਵਲ ਛੰਦ ਤਬੈ ਪੂਪ ਬੈ ਕਹਿ ਜੜੇ ਜੁਦ ਜੈ ਕੈ ਸਵੇ ਸੂਰ ਗਾਜੇ ਜੈੰ ਗੀਤ ਬਾਜੇ ਚਲੇ ਮੋਦ ਵੈ ਕੈ ਕਪੀ ਬਾਹਨ ਲੈ ਕੈ ਪੁਰੀ ਔਦ ਪੇਖੀ ਸੁਰਤੰ ਸੁਰਗ ਲੇਖੀ ਮਕਰਾ ਛੰਦ ਸੀ ਲੈ ਸੀਏ ਆਏ ਮੰਗਲ ਸੁਚਾਰ ਗਾਏ ਆਨੰਦ ਹੀਏ ਵਢਾਏ ਸਹਰੋ ਅਵਦ ਜਹਾਰੇ ਤਾਈ ਲੁਗਾਈ ਆਵੇ ਭੀਰੋ ਨਾ ਬਾਰ ਪਾਵੇ ਆਕਲ ਖਰੇ ਉਗਾਵੇ ਭਾਖੈ ਢੋਲਣ ਕਹਾਰੇ ਜੁਲਫੈ ਅਨੂਪ ਜਾਂ ਕੀ ਨਾਗਨ ਕੇ ਸਿਆ ਬਾਂਕੀ ਅਤਪੁਤ ਅਦਾਏ ਤਾਂ ਕੀ ਐਸੋ ਢੋਲਣ ਕਹਾ ਹੈ ਸਰਵੋ ਸਹੀ ਚਮਨ ਰਾ ਬੁਰਦਸਤ ਜਾਮ ਤਨ ਰਾ ਜਿਨ ਦਿਲ ਖਰਾ ਹਮਾਰਾ ਬਹ ਮਨ ਹਰਨ ਕਹਾ ਹੈ ਚਿਤ ਕੋ ਚੁਰਾਏ ਨੀਨਾ ਜ਼ਾਲਮ ਫਿਰਾਕ ਦੀਨਾ ਜਿਨ ਦਿਲ ਖਰਾ ਹਮਾਰਾ ਵਾਹ ਗੁਲ ਚਿਹਰ ਕਹਾਂ ਗੈ ਕੋ ਬਤਾਏ ਦੈਰੇ ਚਾਹੋ ਸੁਆਨ ਲਹਿਰੇ ਜਿਨ ਦਿਲ ਖਰਾ ਹਮਾਰਾ ਵਾਹ ਮਨ ਹਰਨ ਕਹਾਂ ਹੈ ਮਾਤੇ ਮਨੋ ਅਮਲ ਕੇ ਹਰੀਆ ਕੇ ਜਾਮ ਤਨ ਤੇ ਆਲਮ ਕੁਸਾਏ ਖੂਬੀ ਵਾਹ ਗੁਲ ਚਿਹਰ ਕਹਾਂ ਹੈ ظالم ادائے لیے کھنجن کھسان کیے جن دل خرا ہمارا وہ بدن کہاں آئے ظالم ادائے لینے جان شراب پینے رخسر جہان تاباں وہ گل بدن کہاں ہے ظالم زمال خوبی روشن دماغ اختر پرچست جہاں را وہ گل چہر کہاں ہے ਬਾਰੰ ਵਿਦੇਸ ਆਏ ਜੀਤੇ ਜਵਾਨ ਜ਼ਾਲਮ ਕਾਮਲ ਕਮਾਲ ਸੂਰਤ ਵਾਹ ਗੁਲ ਚਿਹਰ ਕਹਾਂ ਹੈ ਰੋਸ਼ਨ ਜਹਾਨ ਖੂਬੀ ਜ਼ਾਹਰ ਕਲੀਮ ਹਫਤਜ਼ ਆਲਮ ਖੁਸਾਏ ਜਲਵਾ ਵਾਹ ਗੁਲ ਚਿਹਰ ਕਹਾਂ ਹੈ ਜੀਤੇ ਵਜ਼ੰਗ ਜ਼ਾਲਮ ਕੀਨੇ ਖਤੰਗ ਪਰਰਾ ਪਹੁਪਕ ਵਿਵਾਨ ਬੈਠੇ ਸੀਤਾ ਰਵਨ ਕਹਾਂ ਹੈ ਮਾਦਰ ਖੁਸਾਲ ਖਾਤਰ ਕੀਨੇ ਹਜ਼ਾਰ ਛਾਵਰ ਮਾਤਰ ਸਿਤਾਬ ਧਾਈ ਵਹ ਗੁਰ ਤਿਹਰ ਕਹਾਂ ਹੈ ਇਤ ਸ੍ਰੀ ਰਾਮ ਅਵਤਾਰ ਸੀਤਾ ਅਯੁਧਿਆ ਆਗਮ ਨਾਮ ਧਿਆਇ ਸਮਾਪਤਮ